ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਹੈ ਸੰਤ ਅਤਰ ਸਿੰਘ ਜੀ ਅਜੀਤ ਖਵਾਰ ਵਿੱਚ ਲੜੀਵਾਰ ਤਿੰਨ ਕਿਸ਼ਤਾਂ ਵਿੱਚ ਅਕਾਲ ਅਕੈਡਮੀ ਬੜੂ ਸਾਹਿਬ ਬਾਰੇ ਭਰਪੂਰ ਜਾਣਕਾਰੀ ਬਾਰੇ ਲੇਖ ਛਪੇ ਜਿਸ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਵਿਦੇਸ਼ ਦੇ ਤਕਰੀਬਨ 20000 ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਰਾਹੀਂ ਉੱਚ ਪੱਧਰੀ ਸਿੱਖਿਆ ਤੋਂ ਇਲਾਵਾ ਸੁਚੱਜੇ ਢੰਗ ਨਾਲ ਇੱਥੇ ਗੁਰਬਾਣੀ ਅਤੇ ਬਾਣੇ ਨਾਲ ਬੱਚਿਆਂ ਨੂੰ ਜੋੜਿਆ ਜਾਂਦਾ ਸਾਰੇ ਬੱਚੇ ਰਲ ਕੇ ਖੁਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿਤਨੇਮ ਅਤੇ ਕੀਰਤਨ ਵੀ ਖੁਦ ਕਰਦੇ ਹਨ ਗੁਰਬਾਣੀ ਦੀ ਸੰਥਿਆ ਤੇ ਕੀਰਤਨ ਸਿਖਾਉਣ ਲਈ ਬਹੁਤ ਉੱਤਮ ਇੰਤਜ਼ਾਮ ਹੈ 2000 ਗਰੀਬ ਬੱਚਿਆਂ ਨੂੰ ਪੜ੍ਹਾਈ ਵਰਦੀ ਅਤੇ ਲੰਗਰ ਬਿਲਕੁਲ ਮੁਫਤ ਹੈ ਤਕਰੀਬਨ 100 ਬੱਚੇ ਵਣਜਾਰੇ ਸਿੱਖਾਂ ਦੇ ਹਨ ਜਿਨ੍ਹਾਂ ਨੂੰ ਗੁਰਮਤਿ ਦੀ ਸਿੱਖਿਆ ਮੁਫਤ ਦਿੱਤੀ ਜਾ ਰਹੀ ਹੈ ਸਾਰੇ ਬੱਚਿਆਂ ਨੂੰ ਖਾਲਸਾਈ ਬਾਣਾ ਪਹਿਨਣਾ ਲਾਜ਼ਮੀ ਹੈ ਬਿਜਲੀ ਲਈ ਆਪਣਾ ਸੋਲਰ ਸਿਸਟਮ ਹੈ ਕੱਪੜੇ ਧੋਣ ਲਈ ਆਪਣੀ ਲਾਂਡਰੀ ਅਤੇ ਲੰਗਰ ਸਜਾਉਣ ਲਈ ਤਨਖਾਹਦਾਰ ਸੇਵਕ ਰੱਖੇ ਹੋਏ ਹਨ ਬਹੁਤ ਵੱਡਾ ਖੇਡ ਮੈਦਾਨ ਅਤੇ ਬੱਚਿਆਂ ਦੀ ਸਿਹਤ ਠੀਕ ਰੱਖਣ ਲਈ ਆਪਣਾ ਡਾਕਟਰੀ ਪ੍ਰਬੰਧ ਹੈ ਸਾਰੇ ਪੰਜਾਬ ਵਿੱਚ ਤਕਰੀਬਨ 40-50 ਅਕੈਡਮੀਆਂ ਇਸੇ ਪੈਟਰਨ ਤੇ ਚੱਲ ਰਹੀਆਂ ਹਨ ਇੱਡੇ ਵੱਡੇ ਕਾਰਜ ਖੇਤਰ ਦਾ ਕੰਮ ਕਲਗੀਧਰ ਤ੍ਰਿਸ਼ਟ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਜੀ ਰੀਟਾ ਡਾਇਰੈਕਟਰ ਖੇਤੀਬਾੜੀ ਵਿਭਾਗ ਹਿਮਾਚਲ ਪ੍ਰਦੇਸ਼ ਅਤੇ ਪਦਮ ਭੂਸ਼ਣ ਡਾਕਟਰ ਖੇਮ ਸਿੰਘ ਗਿੱਲ ਰੀਟਾ ਵਾਈਸ ਚਾਂਸਲਰ ਪੀਏਯੂ ਜੀ ਬੜੀ ਕੁਸ਼ਲਤਾ ਨਾਲ ਚਲਾ ਰਹੇ ਹਨ ਇਸੇ ਤਰ੍ਹਾਂ ਭਾਈ ਜਸਵੀਰ ਸਿੰਘ ਜੀ ਜੋਸ਼ੀ ਖੰਨੇ ਵਾਲਿਆਂ ਨੇ ਸਾਰੀ ਉਮਰ ਕੀਰਤਨ ਦੀ ਜੋ ਨਿਸ਼ਕਾਮ ਸੇਵਾ ਕੀਤੀ ਹੈ ਉਹ ਕਿਸੇ ਤੋਂ ਛੁਪੀ ਨਹੀਂ ਹੈ ਆਪਣੇ ਧੁਰ ਅੰਦਰੋਂ ਉਪਜੀਆਂ ਹੁੱਕਾਂ ਵਾਲੇ ਕਥਾ ਕੀਰਤਨ ਦੇ ਸਮੇਲ ਨਾਲ ਪੂਰੀ ਤਨਦੇਹੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਜੋ ਸੇਵਾ ਪੰਥ ਦੀ ਭਾਈ ਸਾਹਿਬ ਨੇ ਕੀਤੀ ਉਹ ਕਿਸੇ ਵਿਰਲੇ ਦੇ ਹਿੱਸੇ ਹੀ ਆਈ ਹੈ ਇਹਨਾਂ ਸੇਵਾਵਾਂ ਨੂੰ ਦੇਖਦਿਆਂ ਪੰਥ ਵੱਲੋਂ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੰਨੇ ਵਾਲਿਆਂ ਨੂੰ ਪੰਥ ਰਤਨ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ ਇਹਨਾਂ ਸਾਰੇ ਕੰਮਾਂ ਪਿੱਛੇ ਪ੍ਰੇਰਣਾ ਸਰੋਤ ਹੈ ਸੰਤ ਅਤਰ ਸਿੰਘ ਜੀ ਮਸਤੂ ਆਣਿਆਂ ਦੀ ਸ਼ਖਸੀਅਤ ਸੰਤ ਜੀ ਆਪਣੇ ਸਮੇਂ ਦੀ ਪੰਥ ਦੀ ਸਰਮੌਰ ਰਸਤੀਆਂ ਵਿੱਚੋਂ ਹੋਏ ਹਨ ਜੋ ਖੁਦ ਭਾਵੇਂ ਦੁਨਿਆਵੀ ਵਿਦਿਆ ਤੋਂ ਅਣਜਾਣ ਸਨ ਪਰ ਗੁਰਮਤ ਦੀ ਵਿਦਿਆ ਦੇ ਮਹਾਨ ਭੰਡਾਰ ਹੋਣ ਕਰਕੇ ਭਾਈ ਕਾਂ ਸਿੰਘ ਜੀ ਨਾਭਾ ਵਰਗੇ ਮਹਾਨ ਵਿਦਵਾਨ ਉਹਨਾਂ ਦਾ ਅਥਾਹ ਸਤਕਾਰ ਕਰਦੇ ਸਨ ਭਾਈ ਸਾਹਿਬ ਨੇ ਮਹਾਨ ਕੋਸ਼ ਦੇ ਪੰਨਾ 52 ਤੇ ਇਸ ਤਰ੍ਹਾਂ ਲਿਖਿਆ ਹੈ ਨਾਮ ਰਸੀਏ ਗੁਰਬਾਣੀ ਦੇ ਕੀਰਤਨ ਦਾ ਪ੍ਰਚਾਰ ਕਰਨ ਵਾਲੇ ਸੰਤ ਅਤਰ ਸਿੰਘ ਜੀ ਮਸਤੂਆਣਿਆਂ ਦਾ ਜਨਮ ਪਿੰਡ ਚੀਮੇ ਪਟਿਆਲੇ ਦੀ ਤਹਿਸੀਲ ਸੁਨਾਮ ਵਿੱਚ ਚੇਤ ਸੁਦੀ ਸੰਮਤ 1823 ਨੂੰ ਹੋਇਆ ਇਹਨਾਂ ਨੇ 18 ਸਾਲ ਦੀ ਉਮਰ ਵਿੱਚ ਪਲਟਨ ਨੰਬਰ 4 ਵਿੱਚ ਬ੍ਰਹਮਾ ਵਿੱਚ ਭਰਤੀ ਹੋ ਕੇ ਕੁਝ ਚਿਰ ਨੌਕਰੀ ਕੀਤੀ ਫਿਰ ਸੁਤੰਤਰ ਹੋ ਕੇ ਸਿੱਖ ਧਰਮ ਦੇ ਪ੍ਰਚਾਰ ਦਾ ਕੰਮ ਕਰਦੇ ਰਹੇ ਆਪ ਨੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਸੁਮਾਰਗ ਪਾਇਆ ਸੰਤ ਜੀ ਪੂਰੇ ਤਿਆਗੀ ਅਤੇ ਕਰਮ ਯੋਗ ਦੇ ਅਭਿਆਸੀ ਸਨ ਇਹਨਾਂ ਦੇ ਬਣਾਏ ਗੁਰੂ ਸਾਗਰ ਮਸਤੂਆਣਾ ਅਤੇ ਦਮਦਮਾ ਸਾਹਿਬ ਦੇ ਆਲੀ ਸ਼ਾਨ ਅਤੇ ਮਨੋਹਰ ਮੰਦਰ ਇਹਨਾਂ ਦੀ ਅਟਲ ਯਾਦਗਾਰ ਹਨ ਪੰਥਕ ਸਫਾ ਵਿੱਚ ਸੰਤ ਜੀ ਦਾ ਖਾਸ ਸਥਾਨ ਸੀ ਚੀਫ ਖਾਲਸਾ ਦੀਵਾਨ ਦੀ ਚਲਾਈ ਵਿਦਿਅਕ ਲਹਿਰ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਸਨ ਅਤੇ ਅਨੇਕਾਂ ਖਾਲਸਾ ਸਕੂਲ ਅਤੇ ਖਾਲਸਾ ਕਾਲਜ ਬਣਾਉਣ ਵਿੱਚ ਪੂਰਾ ਯੋਗਦਾਨ ਪਾਇਆ ਨਿੱਜੀ ਤੌਰ ਤੇ ਸੰਤ ਤੇਜਾ ਸਿੰਘ ਡਬਲ ਐਮਏ ਨੂੰ ਹਾਰਵਰਡ ਯੂਨੀਵਰਸਿਟੀ ਤੋਂ ਟ੍ਰੇਨਡ ਕਰਾ ਕੇ ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ ਅਕਾਲ ਕਾਲਜ ਮਸਤੋ ਆਣਾ ਚਾਲੂ ਕੀਤਾ ਜਾਰਜ ਪੰਜਮ ਤਾਜਪੋਛੇ ਸਮੇਂ ਸਾਰੇ ਸਿੱਖ ਮਹਾਰਾਜਿਆਂ ਵੱਲੋਂ ਕਰਵਾਏ ਗਏ ਨਗਰ ਕੀਰਤਨ ਸਮੇਂ ਸਾਰੇ ਹਿੰਦੁਸਤਾਨ ਦੇ ਰਾਜਿਆਂ ਨੂੰ ਗੱਜ ਵੱਜ ਲਲਕਾਰਨ ਲਈ ਕੋਈ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤੇ ਦਿਵਾਜਾ ਅੰਗ 856 ਦਾ ਸ਼ਬਦ ਪੜਨ ਵਾਲੇ ਮਹਾਬਲੀ ਅਤੇ ਤਪਸਵੀ ਸਨ ਸੰਤ ਅਤਰ ਸਿੰਘ ਜੀ ਜਿਨਨੇ ਸਿੰਧੀ ਅੱਜ ਗੁਰੂ ਘਰ ਨਾਲ ਜੁੜੇ ਹੋਏ ਹਨ ਸਭ ਅਤਰ ਸਿੰਘ ਜੀ ਦੇ ਪ੍ਰਚਾਰ ਦਾ ਸਦਕਾ ਹੈ ਪਰ ਸਿੱਖੀ ਭੇਸ ਵਾਲੇ ਨਾਸਤਿਕ ਕਾਮਰੇਡੀ ਸਿੱਖਾਂ ਨੂੰ ਗੁਰੂ ਪਿਆਰਿਆਂ ਦੀ ਇਹ ਵਡਿਆਈ ਕਿਵੇਂ ਚੰਗੀ ਲੱਗੇ ਰਿਸ਼ਵਤਖੋਰ ਚਿਰਤਰਹੀਣ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੋ ਬਲੈਕ ਕੈਟ ਬਣ ਕੇ ਸੰਤ ਜਰਨੈਲ ਸਿੰਘ ਜੀ ਪਿੰਡਰਾ ਵਾਲਿਆਂ ਦੀ ਸੀਆਈਡੀ ਕਰਦਾ ਰਿਹਾ ਉਸ ਦਾ ਪੱਕਾ ਚੇਲਾ ਕਾਮਰੇਡ ਸੁਖਵਿੰਦਰ ਸਿੰਘ ਸਭਰਾ ਆਪਣੀ ਕਿਤਾਬ ਸੰਤਾਂ ਦੇ ਕੌਤਕ ਦੇ ਪੰਨਾ 86 87 ਤੇ ਸੰਤ ਸਰੋਵਰ ਨਾਮੀ ਲਿਖੀ ਪੁਸਤਕ ਨੂੰ ਆਧਾਰ ਬਣਾ ਕੇ ਸੰਤਾਂ ਬਾਰੇ ਇੰਜ ਆਪਣੇ ਮਨ ਦੀ ਪੜਾਸ ਕੱਢਦਾ ਇਸ ਲਿਖਤ ਸੰਤ ਸਰੋਵਰ ਤੋਂ ਸਿੱਧ ਹੁੰਦਾ ਹੈ ਕਿ ਸੰਤ ਅਤਰ ਸਿੰਘ ਆਪਣੀ ਕਿਰਤ ਕਰਕੇ ਖਾਣ ਵੱਲੋਂ ਬਿਲਕੁਲ ਮੁਨਕਰ ਰਹੇ ਫੌਜ ਦੀ ਨੌਕਰੀ ਤਾਂ ਭਗੋੜਾ ਹੋ ਕੇ ਨਾ ਘਰ ਹੀ ਗਏ ਸੁਗਾ ਹਜੂਰ ਸਾਹਿਬ ਜਾ ਕੇ ਅੱਖਾਂ ਮੀਟ ਕੇ ਨਾਟਕੀ ਭਗਤੀ ਅਤੇ ਅਨ ਛੱਡ ਦੇਣ ਦਾ ਪਖੰਡ ਕਰਦੇ ਰਹੇ ਗੁਰੂ ਫਰਮਾਨ ਹੈ ਮਾਇਆ ਕੀ ਕਿਰਤ ਛੋੜ ਗਵਾਈ ਭਗਤ ਸਾਰ ਨਾ ਜਾਣੇ ਅੰਗ 381 ਸਤਗੁਰ ਕਹਿੰਦੇ ਕਿਰਤ ਕਰਕੇ ਖਾਣ ਵਾਲੇ ਅਸੂਲ ਨੂੰ ਛੱਡ ਦਿੱਤਾ ਹੈ ਸੱਚੀ ਭਗਤੀ ਦੀ ਇਸ ਨੂੰ ਸਾਰ ਕੋਈ ਨਹੀਂ ਇਸ ਨੇ ਪਖੰਡ ਨੂੰ ਭਗਤੀ ਸਮਝ ਲਿਆ ਹੈ ਗੈਬੀ ਸ਼ਕਤੀਆਂ ਅਤੇ ਜੋਗੀਆਂ ਵਾਲੀਆਂ ਰਿੱਧੀਆਂ ਸਿੱਧੀਆਂ ਨੂੰ ਗੁਰੂ ਸਾਹਿਬ ਨੇ ਪੂਰਨ ਤੌਰ ਤੇ ਰੱਦ ਕੀਤਾ ਹੋਇਆ ਹੈ ਰਿੱਧ ਸਿੱਧ ਅਵਰਾ ਸਾਧ ਰਿਦ ਸੇ ਸਭ ਮੋਹ ਹੈ ਨਾਮ ਨਾ ਵਸੇ ਮਨ ਆਏ ਅੰਗ 593 ਗੁਰੂ ਕੇ ਇਹ ਬਚਨ ਇਸ ਸਾਧ ਨੂੰ ਕਦੇ ਚੇਤੇ ਨਹੀਂ ਆਏ ਇਸ ਸਾਧ ਦੇ ਕਹਿਣ ਮੁਤਾਬਿਕ ਦਸਵੇਂ ਪਾਸ਼ਾ ਆਕਾਸ਼ ਤੋਂ ਉਤਰਦੇ ਹਨ ਤੇ ਇਸ ਨੂੰ ਕਹਿੰਦੇ ਹਨ ਕਿ ਤੂੰ ਕੀਰਤਨ ਕਰ ਅੰਮ੍ਰਿਤ ਛਕਾ ਇਥੋਂ ਇਹ ਵੀ ਸਿੱਧ ਹੁੰਦਾ ਕਿ ਇਹ ਸਾਧ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਪਾਸ਼ਾ ਦੀ ਬਾਣੀ ਤੇ ਰਤਾ ਵੀ ਭਰੋਸਾ ਨਹੀਂ ਹੈ ਅਤੇ ਗੁਰੂ ਦਾ ਸਿੱਖ ਤਾਂ ਗੁਰਬਾਣੀ ਗੁਰੂ ਦਾ ਬਚਨ ਮੰਨਦਾ ਹੈ ਇਨ੍ਹਾਂ ਸੰਤਾਂ ਨੇ ਗੁਰਬਾਣੀ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਵੱਲੋਂ ਸਦਾ ਮੂੰਹ ਮੋੜੀ ਰੱਖਿਆ ਹੈ ਬ੍ਰਾਹਮਣਵਾਦੀ ਕਹਾਣੀਆਂ ਦਾ ਇੰਨਾ ਪ੍ਰਚਾਰ ਕੀਤਾ ਹੈ ਗੁਰੂ ਸ਼ਬਦ ਤਤ ਗੁਰਮਤ ਦਾ ਧਿਆਨ ਧਰਨ ਦੀ ਬਜਾਏ ਇਹ ਮੂਰਤੀਆਂ ਦਾ ਧਿਆਨ ਧਰਨ ਦੀਆਂ ਜੁਗਤੀਆਂ ਦੱਸ ਰਹੇ ਹਨ ਦੂਜਿਆਂ ਨੂੰ ਦਸਾਂ ਨਵਾਂ ਦੇ ਕਿਰਤ ਕਰੋ ਦੱਸ ਰਹੇ ਹਨ ਪਰ ਆਪ ਸਦਾ ਘਰੋਂ ਭਗੋੜੇ ਰਹੇ ਹਨ ਅਤੇ ਮੰਗ ਮੰਗ ਕੇ ਟੁਕੜ ਖਾਂਦੇ ਰਹੇ ਅਤੇ ਜੋਗ ਮਤ ਅਤੇ ਹਿੰਦੂ ਮਤ ਵਾਲਾ ਹੀ ਤੀਰਥਾਂ ਤੇ ਭ੍ਰਮਣ ਅਤੇ ਤੀਰਥ ਇਸ਼ਨਾਨਾਂ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਇਹ ਸੰਤ ਗੁਰਮਤ ਤੋਂ ਕੋਹਾਂ ਦੂਰ ਹਨ ਇਹ ਕਹਿਣਾ ਸਬਰਾਂ ਵਾਲੇ ਦਾ ਸੰਤ ਸਰੋਵਰ ਦੇ ਲੇਖਕ ਨੇ ਜੋ ਵੀ ਲਿਖਿਆ ਸੰਤ ਜੀ ਦੇ ਅਕਾਲ ਚਲਾਣੇ ਪਿੱਛੋਂ ਜੋ ਉਸ ਨੂੰ ਮਹਿਸੂਸ ਹੋਇਆ ਉਹ ਉਸਨੇ ਆਪਣੀ ਭਾਵਨਾ ਪ੍ਰਗਟ ਕੀਤੀ ਹੈ ਜੋ ਵੱਧ ਘੱਟ ਵੀ ਹੋ ਸਕਦੀ ਹੈ ਪਰ ਸਪੋਕਸਮੈਨ ਅਤੇ ਇਸ ਦੀ ਜੁੰਡਲੀ ਦੇ ਸਿਰ ਕੱਢ ਬੁਲਾਰੇ ਸਬਰਾਂ ਨੇ ਕਾਲਾ ਅਫਗਾਨ ਨੂੰ ਕਿਸ ਆਧਾਰ ਤੇ ਸਿੱਖੀ ਦੀ ਆਕਾਸ਼ ਗੰਗਾ ਦਾ ਧਰੂ ਤਾਰਾ ਬਣਾ ਦਿੱਤਾ ਇਹ ਕਦਾ ਇਹਨਾਂ ਕਦੇ ਇਹਨਾਂ ਨੇ ਇਹ ਦੱਸਿਆ ਨਹੀਂ ਜਦਕਿ ਧਰੂ ਤਾਰੇ ਦੀਆਂ ਅਗਲੀਆਂ ਪਿਛਲੀਆਂ ਕਰਤੂਤਾਂ ਹੁਣ ਜੱਗ ਜ਼ਾਹਰ ਹੋ ਗਈਆਂ ਹਨ ਜਿਸ ਮਹਾਪੁਰਸ਼ ਦੇ ਸਤਕਾਰ ਲਈ ਸਮੇਂ ਦੀਆਂ ਸਿਰਮੌਰ ਹਸਤੀਆਂ ਭਾਈ ਕਾਨ ਸਿੰਘ ਜੀ ਨਾਭਾ ਭਾਈ ਵੀਰ ਸਿੰਘ ਜੀ ਭਾਈ ਜੋਧ ਸਿੰਘ ਜੀ ਰੇਟਾ ਵਾਈਸ ਚਾਂਸਲਰ ਸਰਦਾਰ ਬਹਾਦਰ ਹਰਬੰਸ ਸਿੰਘ ਜੀ ਅਟਾਰੀ ਵਾਲੇ ਵੇਲੇ ਦੇ ਰਾਜੇ ਮਹਾਰਾਜੇ ਸਿਰ ਨਵਾਉਂਦੇ ਹੋਣ ਅਤੇ ਜਿਸ ਮਹਾਪੁਰਸ਼ ਦੇ ਸ਼ਰੀਰ ਤਿਆਗਣ ਪਿੱਛੋਂ ਵੀ ਵਾਈਸ ਚਾਂਸਲਰ ਭਾਗ ਦੇ ਡਾਇਰੈਕਟਰ ਗਿਆਨੀ ਸੰਤ ਸਿੰਘ ਜੀ ਮਸਕੀਨ ਅਤੇ ਭਾਈ ਜਸਵੀਰ ਸਿੰਘ ਜੀ ਜੋਸ਼ੀ ਵਰਗੇ ਪੰਥ ਰਤਨ ਸੰਤਾਂ ਦੇ ਨਾਂ ਤੋਂ ਕੁਰਬਾਨ ਹੁੰਦੇ ਹੋਣ ਉਸ ਮਹਾਪੁਰਸ਼ ਨੂੰ ਜੇ ਸਬਰਾਂ ਤੇ ਸਪੋਕਸਮੈਨ ਆਪਣੀ ਬਣਾਈ ਕਸਵੱਟੀ ਦੇ ਆਧਾਰ ਤੇ ਨਿੰਦਾ ਕਰਦਾ ਹੈ ਤਾਂ ਇਹਨਾਂ ਲਈ ਸਹੀ ਜਗ੍ਹਾ ਅੰਮ੍ਰਿਤਸਰ ਜਾਂ ਆਗਰੇ ਦਾ ਪਾਗਲਖਾਨਾ ਹੀ ਹੈ ਸਬਰਾਂ ਦੀ ਲਿਖਤ ਦੇ ਆਧਾਰ ਤੇ ਸੰਤਾਂ ਦੇ ਬਰਖਲਾਫ ਜੋ ਕੁਝ ਸਪੋਕਸਮੈਨ ਲਿਖਿਆ ਜਦ ਸੰਗਤਾਂ ਦਾ ਰੋ ਨਾ ਸਹਾਰ ਸਕਿਆ ਤੇ ਝੱਟ ਮੁਆਫੀ ਮੰਗ ਲਈ ਇਸ ਤਰ੍ਹਾਂ ਸਪੋਕਸਮੈਨ ਨੇ ਥੁੱਕ ਕੇ ਆਪ ਹੀ ਚੱਟ ਲਿਆ ਪਰ ਸਬਰਾਂ ਇਹ ਵੀ ਨਹੀਂ ਕਰੇਗਾ ਕਿਉਂਕਿ ਇਹ ਕਿਸੇ ਹੋਰ ਮਿੱਟੀ ਦਾ ਬਣਿਆ ਹੋਇਆ ਹੈ ਜਿਸ ਤਰ੍ਹਾਂ ਅਨੇਕਾਂ ਅਖੌਤੀ ਬ੍ਰਹਮ ਗਿਆਨੀ ਤੇ ਪਖੰਡੀ ਸੰਤਾਂ ਨੇ ਸਿਰਫ ਲੋਕਾਂ ਨੂੰ ਭਰਮਾਉਣ ਲਈ ਆਪਣੇ ਡੇਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਉਸੇ ਤਰ੍ਹਾਂ ਕਾਮਰੇਡੀ ਸਿੱਖ ਹੁਣ ਸਿੱਖ ਬਾਣਾ ਧਾਰ ਕੇ ਆਮ ਲੋਕਾਂ ਨੂੰ ਕਰਾਹੇ ਪਾਉਣ ਦੇ ਰਸਤੇ ਤੁਰ ਪਏ ਆਰਐਸਐਸ ਅਤੇ ਹੋਰ ਪ੍ਰੰਥ ਵਿਰੋਧੀ ਤਾਕਤਾਂ ਵਾਂਗ ਇਹਨਾਂ ਨੇ ਆਪਣੇ ਮਤਲਬ ਦੀਆਂ ਗੁਰਬਾਣੀ ਤੁਕਾਂ ਰਟੀਆਂ ਹੋਈਆਂ ਹਨ ਇਹਨਾਂ ਸਾਰਿਆਂ ਦੀ ਨਾਨੀ ਜਗਾ ਜਗਾ ਖੁੱਲੇ ਮਿਸ਼ਨਰੀ ਕਾਲਜ ਹਨ ਇਹਨਾਂ ਦੀ ਸਾਰਿਆਂ ਦੀ ਨਾਨੀ ਜਗਾ ਜਗਾ ਖੁੱਲੇ ਮਿਸ਼ਨਰੀ ਕਾਲਜ ਹਨ ਜੋ ਪਿਛਲੇ 50 ਸਾਲ ਤੋਂ ਮਿਸ਼ਨਰੀ ਕਾਲਜ ਪ੍ਰਚਾਰ ਕਰ ਰਹੇ ਹਨ ਸਬਰਾ ਉਹੀ ਬੋਲ ਰਿਹਾ ਹੈ ਇਹ ਸਾਡੇ ਲਈ ਕੋਈ ਨਵੀਂ ਗੱਲ ਨਹੀਂ ਅਤੇ ਜੋ ਮਿਸ਼ਨਰੀ ਕਾਲਜ ਬੋਲ ਰਹੇ ਹਨ ਉਹ ਸਭ ਕੁਝ 1940 ਤੋਂ ਗੁਰਬਖਸ਼ ਸਿੰਘ ਦੀ ਪ੍ਰੀਤ ਲੜੀ ਬੋਲਦੀ ਰਹੀ ਹੈ ਸਿਰਫ ਕਹਿਣ ਦਾ ਅੰਦਾਜ਼ ਵੱਖਰਾ ਹੈ ਅਖੀਰ ਤੇ ਅਸੀਂ ਇਹ ਕਹਿਣ ਤੇ ਮਜਬੂਰ ਹੋ ਗਏ ਹਾਂ ਕਿ ਜੋ ਤਰਕਵਾਦ ਦਾ ਬੀਜ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਕਿਸੇ ਹੋਰ ਖਿਆਲ ਨਾਲ ਬੀਜਿਆ ਸੀ ਉਸ ਦਾ ਸੁੰਦਰ ਰੁੱਖ ਮਿਸ਼ਨਰੀ ਕਾਲਜ ਹਨ ਤੇ ਇਹਨਾਂ ਦਰਖਤਾਂ ਦੇ ਮਿੱਠੇ ਫਲ ਗੁਰਬਖਸ਼ ਸਿੰਘ ਕਾਲਾ ਫਗਾਨਾ ਅਤੇ ਸਬਰਾ ਸਮੇਤ ਸਾਰੀ ਜੁੰਡਲੀ ਹੈ ਕਾਮਰੇਡ ਸਬਰਾ ਅਤੇ ਇਸ ਦੀ ਜੁੰਡਲੀ ਦੀਆਂ ਲਿਖਤਾਂ ਤੋਂ ਸਾਬਤ ਹੁੰਦਾ ਹੈ ਕਿ ਇਹ ਗੁਰੂ ਸਾਹਿਬ ਨੂੰ ਫਤਿਹ ਘੁਮਿਆਰ ਦੇ ਬਰਾਬਰ ਹੀ ਸਮਝਦੇ ਹਨ ਜੋ ਮਰਨ ਉਪਰੰਤ ਕਿਸੇ ਦੀ ਨਾ ਅਰਦਾਸ ਸੁਣ ਸਕਦਾ ਹੈ ਨਾ ਕਿਸੇ ਨੂੰ ਦਰਸ਼ਨ ਹੀ ਦੇ ਸਕਦਾ ਹੈ ਅਤੇ ਨਾ ਹੀ ਕਿਸੇ ਦਾ ਕੁਝ ਸਵਾਰ ਸਕਦਾ ਹੈ ਜਦ ਕਿ ਗੁਰਬਾਣੀ ਦੱਸ ਰਹੀ ਹੈ ਕਿ ਗੁਰੂ ਜਨਮ ਮਰਨ ਤੋਂ ਰਹਿਤ ਪਰਮੇਸ਼ਰ ਨਾਲ ਅਪੇਧ ਪਰਮੇਸ਼ਰ ਦਾ ਹੀ ਰੂਪ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਅੰਗ 1408 ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਪੇਵ ਅੰਗ 522 ਪੂਰਨ ਬ੍ਰਹਮ ਗੁਰੂ ਰੂਪ ਪ੍ਰਗਟਾਏ ਹੈ ਸਰਗੁਣ ਸ੍ਰੀ ਗੁਰੂ ਦਸ ਕਹਤੇ ਆਇਨ ਰੂਪ ਅਕਾ ਅਕਲ ਅਕਾਲ ਗੁਰ ਸਿੱਖ ਨੇ ਦਿਖਾਏ ਹੈ ਭਾਈ ਗੁਰਦਾਸ ਜੀ ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਅੰਗ 1142 ਕਿਉਂਕਿ ਜਦ ਕਾਰਲ ਮਾਰਕਸ ਅਤੇ ਪ੍ਰੋਫੈਸਰ ਸਹਿਬ ਸਿੰਘ ਜੀ ਮਰਨ ਉਪਰੰਤ ਕਿਸੇ ਨੂੰ ਨਹੀਂ ਦਿਖੇ ਤਾਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਕਿਸ ਤਰ੍ਹਾਂ ਦਰਸ਼ਨ ਦੇ ਸਕਦੇ ਹਨ ਇੱਥੇ ਸੋਚ ਖੜੀ ਹੈ ਸਭਨਾਂ ਦੀ ਇਸ ਲਈ ਇਹ ਕਦੇ ਨਹੀਂ ਮੰਨਣਗੇ ਜੈਸੀ ਭਾਵਨਾ ਨਾਲ ਸਤਿਗੁਰ ਜਾਣੀਏ ਵੈਸਾ ਸੁਖ ਪ੍ਰਾਪਤ ਹੋਵੇਗਾ ਇਸ ਗੱਲ ਵਿੱਚ ਬਿਲਕੁਲ ਸ਼ੰਕਾ ਨਹੀਂ ਕਰਨਾ ਚਾਹੀਦਾ ਕੋਈ ਵੀ ਗੁਰੂ ਨਾਲ ਪਿਆਰ ਕਰਕੇ ਦੇਖ ਸਕਦਾ ਹੈ ਬਾਬਾ ਸ਼੍ਰੀ ਚੰਦ ਅਤੇ ਲਖਮੀ ਦਾਸ ਜੀ ਨੇ ਗੁਰੂ ਸਾਹਿਬ ਨੂੰ ਕੇਵਲ ਪਿਤਾ ਕਰਕੇ ਮੰਨਿਆ ਇਸ ਲਈ ਆਤਮਿਕ ਜੀਵਨ ਦੀ ਸਿਖਰ ਤੱਕ ਨਹੀਂ ਪਹੁੰਚ ਸਕੇ ਪਰ ਬੇਬੇ ਨਾਨਕੀ ਰਾਏ ਬੁਲਾਰ ਅਤੇ ਗੁਰ ਅੰਗਦ ਦੇਵ ਜੀ ਨੇ ਪਰਮੇਸ਼ਰ ਕਰਕੇ ਜਾਣਿਆ ਇਸ ਲਈ ਪਰਮਪਰਾ ਦੀ ਪ੍ਰਾਪਤੀ ਹੋਈ ਗੁਰੂ ਸਾਹਿਬ ਦੇ ਪ੍ਰਤੱਖ ਦਰਸ਼ਨ ਸੰਤ ਅਤਰ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਅਤੇ ਭਾਈ ਰਣਧੀਰ ਸਿੰਘ ਜੈਸੇ ਮਹਾਪੁਰਸ਼ਾਂ ਨੂੰ ਵੀ ਹੋਏ ਕਰਤਾਰ ਸਿੰਘ ਚੱਬਰ ਵਰਗੇ ਸਿੰਘ ਸਭਾ ਦੇ ਮੋਢੀਆਂ ਨੂੰ ਵੀ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਭਾਈ ਕਾਲਾ ਸਿੰਘ ਵਰਗੇ ਕੈਦੀਆਂ ਨੂੰ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਰੂਪ ਗੋਬਿੰਦ ਦਾ ਰੂਪ ਗੋਬਿੰਦ ਕਾ ਸੋਨਾ ਸਿੱਕੇ ਦਾ ਇਸ ਦੇ ਕਰਤਾ ਬ੍ਰਾਹਮਣ ਤੋਂ ਸਜੇ ਸਿੰਘ ਭਾਈ ਰਾਮ ਸਿੰਘ ਜੀ ਨੂੰ ਵੀ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਮੇਜਰ ਮੁਹੰਮਦ ਦੇ ਸਦੀਕ ਜੋ ਕਿ 1947 ਵੇਲੇ ਗੁਰਦੁਆਰਾ ਪੰਜਾ ਸਾਹਿਬ ਦੇ ਕਸਟਡੀਅਨ ਸਨ ਉਹਨਾਂ ਨੂੰ ਵੀ ਗੁਰੂ ਦੇ ਦਰਸ਼ਨ ਹੋਏ ਅਤੇ ਅੱਗੇ ਗੁਰੂ ਕੇ ਪਿਆਰਿਆਂ ਨੂੰ ਹੁੰਦੇ ਰਹਿਣਗੇ ਪਰ ਨਾਸਤਿਕ ਬਿਰਤੀ ਵਾਲੇ ਸਬਰਾਂ ਅਤੇ ਇੰਦਰ ਸਿੰਘ ਘੱਗੇ ਵਰਗਿਆਂ ਨੂੰ ਕਦੇ ਨਹੀਂ ਹੋਣਗੇ ਇੱਕ ਪਾਸੇ ਇਹ ਜੁੰਡਲੀ ਦਸਮ ਗ੍ਰੰਥ ਦੀ ਸਾਰੀ ਬਾਣੀ ਕਵੀਆਂ ਦੀ ਲਿਖੀ ਮੰਨਦੀ ਹੈ ਦੂਸਰੇ ਪਾਸੇ ਗਾਲਾਂ ਕੱਢ ਕੇ ਮਨ ਦੀ ਭਰਾਸ ਕੱਢਣ ਲਈ ਆਖਦਾ ਹੈ ਕਿ ਇਸ ਸਾਧ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਪਾਤਸ਼ਾਹ ਦੀ ਬਾਣੀ ਤੇ ਰੱਤਾ ਵੀ ਭਰੋਸਾ ਨਹੀਂ ਹੈ ਪਾਠਕ ਆਪ ਹੀ ਅੰਦਾਜ਼ਾ ਲਾਉਣ ਕਿ ਅਜਿਹੇ ਗਿਰਗਟ ਦੀ ਕਿਹੜੀ ਗੱਲ ਮੰਨੀ ਜਾਵੇ ਇਸੇ ਤਰ੍ਹਾਂ ਸਭਰਾ ਆਪ ਹੀ ਦੱਸ ਦੇਵੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਇਹਨਾਂ ਦੇ ਚਰਨ ਕਿੱਥੇ ਹਨ ਜਿਹੜੇ ਕਿ ਸਾਧ ਨੂੰ ਪਤਾ ਨਹੀਂ ਲੱਗੇ ਜਾਂ ਉਹਨਾਂ ਨੂੰ ਪਤਾ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ